ਸਬਰਾ ਨਾਲ ਜਾਣ ਪਛਾਣ 2002 ਵਿੱਚ ਦਾਸ ਨੂੰ ਗਿਆਨੀ ਹਰਵੰਦ ਸਿੰਘ ਜੀ ਟੀਕਾਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਗੁਰਬਖਸ਼ ਸਿੰਘ ਕਾਲਾ ਫਗਾਨਾ ਦੀ ਲਿਖੀ ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10ਵਾਂ ਵਿਚਿਤਰ ਨਾਟਕ ਪ੍ਰਾਪਤ ਹੋਈ ਕਿਤਾਬ ਦਾ ਅਧਿਐਨ ਕਰਕੇ ਜਦ ਮੈਂ ਇਸ ਵਿੱਚ ਲੱਗੀ ਕਾਲਾ ਫਗਾਨਾ ਦੀ ਫੋਟੋ ਨਾਲ ਤੁਲਨਾ ਕੀਤੀ ਤਾਂ ਮੈਨੂੰ ਮੁਕਸਰ ਦੇ ਸਥਾਨ ਤੇ ਸਿੱਖੀ ਭੇਸ ਵਾਲੇ ਮੁਸਲਮਾਨ ਦੀ ਯਾਦ ਆ ਗਈ ਜਿਸ ਨੂੰ ਗੁਰੂ ਸਾਹਿਬ ਨੇ ਤੀਰ ਨਾਲ ਫੁੰਡ ਦਿੱਤਾ ਸੀ ਅਤੇ ਜਿਹੇ ਦੀ ਯਾਦ ਵਿੱਚ ਹੁਣ ਤੱਕ ਸਿੱਖ ਮੱਗੀ ਦੇ ਜੁੜ ਮੇਲੇ ਤੇ ਇੱਕ ਮਿੱਟੀ ਦੀ ਢੇਰੀ ਬਣਾ ਕੇ ਜੁੱਤੀਆਂ ਮਾਰਦੇ ਆ ਰਹੇ ਹਨ ਕਾਲਾ ਫਗਾਨਾ ਨੇ ਜਿਸ ਹੁਸ਼ਿਆਰੀ ਨਾਲ ਸਿੱਖੀ ਸਿਧਾਂਤ ਪਰੰਪਰਾਵਾਂ ਤੇ ਰਹਿਤ ਮਿਰਦ ਨਾਲ ਖਿਲਵਾੜ ਕਰਕੇ ਪੰਥ ਪ੍ਰਵਾਨਤ ਸਿੱਖ ਸ਼ਖਸੀਅਤਾਂ ਭਾਈ ਰਣਜੀਤ ਸਿੰਘ ਅਤੇ ਦੰਮਵੀ ਟਕਸਾਲ ਦੇ ਮਹਾਪੁਰਸ਼ਾਂ ਦਾ ਮਜ਼ਾਕ ਉਡਾਇਆ ਹੈ ਕੋਈ ਵੀ ਗੁਰੂ ਦਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਦਸ਼ਮੇਸ਼ ਪਿਤਾ ਦੀ ਪ੍ਰੇਰਣਾ ਅਤੇ ਅਸੀਸ ਦਾ ਸਦਕਾ ਦਾਸ ਨੇ ਫਰਵਰੀ 2003 ਵਿੱਚ ਕਾਲਾ ਫਗਾਨਾ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਸੀ ਜੋ ਖਾਲਸਾ ਖੰਡੇਤਾਰ ਮਾਸਕ ਵਿੱਚ ਛਪੀ ਸੀ ਯੂਨੀਵਰਸਿਟੀ ਦੇ ਵਿਦਵਾਨ ਡਾਕਟਰਾਂ ਅਤੇ ਸਿੱਖ ਸੰਗਤਾਂ ਨੇ ਇਸ ਨੂੰ ਪੜ੍ਹ ਕੇ ਦਾਸ ਨੂੰ ਖੁਸ਼ੀਆਂ ਬਖਸ਼ੀਆਂ ਇਸ ਚਿੱਠੀ ਵਿੱਚ ਮੈਂ ਕਾਲਾ ਫਗਾਨਾ ਦੇ ਕੁਝ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਾਲਾ ਫਗਾਨਾ ਨੂੰ ਕੁਝ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਸੀ ਨਾਲ ਹੀ ਬੇਨਤੀ ਕੀਤੀ ਸੀ ਕਿ ਜਦ ਵੀ ਹਿੰਦੁਸਤਾਨ ਆਵੋ ਦਾਸ ਨੂੰ ਦਰਸ਼ਨ ਦੇਣਾ ਤਾਂ ਕਿ ਸਿੱਖ ਕਲਚਰਲ ਸੁਸਾਇਟੀ ਢਿੱਲੋਂ ਮਾਰਗ ਪਟਿਆਲਾ ਦੇ ਵਿਦਵਾਨਾਂ ਸਾਹਮਣੇ ਜਾਂ ਦੂਖਨਿਵਾਰਨ ਸਾਹਿਬ ਸਮੂਹ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਇਸ ਕਿਤਾਬ ਬਾਰੇ ਚਰਚਾ ਹੋ ਸਕੇ ਅੱਜ ਤੱਕ ਨਾ ਤਾਂ ਕਾਲਾ ਅਫਗਾਨਾ ਅਤੇ ਕੋਈ ਵੱਲੋਂ ਕੋਈ ਉੱਤਰ ਮਿਲਿਆ ਅਤੇ ਨਾ ਹੀ ਉਸਦੇ ਵਕੀਲ ਸਾਹਿਬ ਸਰਦਾਰ ਗੁਰਤੇਜ ਸਿੰਘ ਵੱਲੋਂ ਕੋਈ ਉੱਤਰ ਮਿਲਿਆ ਪਿੱਛੇ ਸੇ ਪਿੱਛੇ ਦੇ ਕਾਲਾ ਅਫਗਾਨਾ ਜਦੋਂ ਪਟਿਆਲੇ ਆਇਆ ਤਾਂ ਇੰਦਰ ਸਿੰਘ ਘੱਗਾ ਦੇ ਕਾਰਬਨ ਸਟੇਟ ਪਟਿਆਲੇ 2-3 ਦਿਨ ਰਿਹਾ ਪਰ ਮੈਨੂੰ ਖਬਰ ਨਹੀਂ ਕੀਤੀ ਮਿਸ਼ਨਰੀ ਕਾਲਜ ਪਟਿਆਲਾ ਦੇ ਬੰਦਿਆਂ ਨੂੰ ਘੱਗਾ ਨੇ ਟੈਲੀਫੋਨ ਰਾਹੀਂ ਬੁਲਾ ਕੇ ਕਾਲੇ ਅਫਗਾਨੇ ਨਾਲ ਮਿਲਾ ਦਿੱਤਾ ਖਾਂਡੇਧਾਰ ਮਾਸਿਕ ਵਿੱਚ ਖੁੱਲੀ ਚਿੱਠੀ ਛਪਣ ਤੋਂ ਕੋਈ ਡੇਢ ਮਹੀਨਾ ਪਿੱਛੋਂ ਸੁਖਵਿੰਦਰ ਸਿੰਘ ਸਬਰਾ ਨੇ ਚਿੱਠੀ ਲਿਖੀ ਜਿਸ ਵਿੱਚ ਆਰੰਭਤਾ ਵਿੱਚ ਵਿਪਰਵਾਦ ਦੇ ਮਾਰੂ ਹਥਿਆਰ ਕਵਰਜੀਤ ਸਿੰਘ ਨਾਲ ਕੀਤੀ ਸੀ ਕਾਲਾ ਅਫਗਾਨਾ ਦੇ ਨਾਉ ਲਿਖੀ ਖੁੱਲੀ ਚਿੱਠੀ ਵਿੱਚ ਉਠਾਏ ਪ੍ਰਸ਼ਨਾਂ ਦਾ ਇੱਕ ਵੀ ਜਵਾਬ ਇਸ ਚਿੱਠੀ ਵਿੱਚ ਨਹੀਂ ਸੀ ਅਤੇ ਨਾ ਹੀ ਕਾਲਾ ਅਫਗਾਨਾ ਦੇ ਉਠਾਏ ਮੁੱਦਿਆਂ ਬਾਰੇ ਮੇਰੇ ਜਵਾਬ ਨੂੰ ਕਿਸੇ ਦਲੀਲ ਨਾਲ ਕੱਟਿਆ ਗਿਆ ਸਾਰੀ ਚਿੱਠੀ ਮੈਨੂੰ ਕਿਸੇ ਸੰਤ ਦਾ ਚੇਲਾ ਜਾਂ ਆਰਆਰਐਸ ਦਾ ਏਜੰਟ ਜਾਣ ਕੇ ਲਿਖੀ ਗਈ ਇਸ ਦੇ ਉੱਤਰ ਵਿੱਚ ਮੈਂ ਆਪਣੇ ਜੀਵਨ ਦੀ ਸੰਖੇਪ ਜਾਣਕਾਰੀ ਤੇ ਨਾਲ ਹੀ ਦਾਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਜੋ ਟਰੈਕਟਰ ਹਰ ਮਹੀਨੇ ਛਾਪ ਕੇ ਸੰਗਤ ਵਿੱਚ ਪੇਟਾ ਰਹਿਤ ਵੰਡੇ ਜਾਂਦੇ ਹਨ ਇੱਕ ਇੱਕ ਕਾਪੀ ਸਵਰਾਂ ਨੂੰ ਭੇਜੀ ਨਾਲ ਬੇਨਤੀ ਕੀਤੀ ਕਿ ਸਾਰੇ ਪੰਥ ਹਿਤੈਸ਼ੀ ਗੁਰਸਿੱਖਾਂ ਨੂੰ ਇਕੱਠੇ ਹੋ ਕੇ ਸਿੱਖੀ ਪ੍ਰਚਾਰ ਲਈ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਆਪਸ ਵਿੱਚ ਉਲਝ ਕੇ ਝਮੇਲੇ ਖੜੇ ਕਰਨੇ ਕਰੇ ਜਾਣੇ ਚਾਹੀਦੇ ਹਨ ਪਰ ਸਵਰਾਂ ਦੀ ਸੋਚ ਨੂੰ ਅਜਿਹੀਆਂ ਗੱਲਾਂ ਕੀ ਕਹੋ ਜਿਸ ਨੇ ਰਿਸ਼ਵਤਖੋਰ ਬਲਾਤਕਾਰੀ ਬਲੈਕ ਕੈਟ ਸਰਕਾਰੀ ਪੁਲਿਸ ਨੂੰ ਆਪਣਾ ਗੁਰੂ ਮੰਨਿਆ ਹੋਵੇ ਉਹ ਕਦ ਕਿਸੇ ਦੀ ਸੁਣਦਾ ਹੈ ਜਿਸ ਦੀ ਨਿਗਾਹ ਵਿੱਚ ਕੇਵਲ ਕਾਲਾ ਫਗਾਨਾ ਹੀ ਸੱਚਾ ਸੁੱਚਾ ਸਿੱਖ ਹੋਵੇ ਬਾਕੀ ਸਾਰੇ ਬ੍ਰਾਹਮਣਵਾਦੀ ਹੋਣ ਉਸ ਤੇ ਕੀ ਅਸਰ ਹੋਣਾ ਸੀ ਸਬਰਾਂ ਨੇ ਦੂਸਰੀ ਚਿੱਠੀ ਦੀ ਆਰੰਭਤਾ ਇੰਜ ਸੀ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ ਇਸ ਤਰ੍ਹਾਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹਰ ਵਾਰੀ ਇਸ ਦੇ ਸਾਰੇ ਉਟੰਕਣਾਂ ਦਾ ਠੀਕ ਠਾਕ ਉੱਤਰ ਦਾਸ ਦਿੰਦਾ ਰਿਹਾ ਜਦ ਇਸ ਨੂੰ ਕੋਈ ਗੱਲ ਨਾ ਔੜੀ ਤਾਂ ਪੰਜਵੀਂ ਚਿੱਠੀ ਵਿੱਚ ਇਸ ਨੇ ਚਿੱਠੀ ਦੀ ਆਰੰਭਤਾ ਇਸ ਤਰ੍ਹਾਂ ਕੀਤੀ ਪੱਕਾ ਹਰਾਮਜ਼ਾਦਾ ਕੁੱਤਾ ਕਵਰਜੀਤ ਸਿੰਘ ਅਤੇ ਆਰਐਸਐਸ ਗੁਰਮਤ ਦੀ ਵੈਰੀ ਕੁਤੜੀ ਸਭਰਾਂ ਦੀ ਆਪਣੀ ਹੱਥ ਲਿਖਤ ਚਿੱਠੀ ਅਸੀਂ ਆਪਣੀ ਪੁਸਤਕ ਦੇ ਪਹਿਲੇ ਪੰਨੇ ਦੀ ਕਾਪੀ ਵਿੱਚ ਅਸੀਂ ਸੰਗਤਾਂ ਦੇ ਗਿਆਤ ਲਈ ਇਸ ਲੇਖ ਨੂੰ ਨਾਲ ਲਗਾ ਦਿੱਤਾ ਹੈ ਜੋ ਸਾਡੀ ਪੁਸਤਕ ਵਿੱਚ ਪ੍ਰੂਫ ਦੇ ਤੌਰ ਤੇ ਪੜਿਆ ਜਾ ਸਕਦਾ ਹੈ ਤਾਂ ਜੋ ਕਾਲਾ ਫਗਾਨਾ ਦੇ ਚੇਲੇ ਦੀ ਜਹਿਨੀਅਤ ਦੀ ਸਹੀ ਤਸਵੀਰ ਪਾਠਕਾਂ ਤੱਕ ਪਹੁੰਚ ਜਾਵੇ ਨਾਲ ਹੀ ਮਿਸ਼ਨਰੀ ਕਾਲਜ ਤੋਂ ਟ੍ਰੈਂਡ ਕੀਤੇ ਅਖੌਤੀ ਪ੍ਰਚਾਰਕਾਂ ਦੀ ਮਾਨਸਿਕਤਾ ਦਾ ਪਤਾ ਚੱਲ ਸਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਦੋਂ ਮੌਕਾ ਮਿਲਿਆ ਸਬਰਾਂ ਨਾਲ ਚਿੱਠੀਆਂ ਦੇ ਆਦਾਨ ਪ੍ਰਦਾਨ ਵੀ ਛਾਪ ਦਿੱਤੇ ਜਾਣਗੇ ਸਿਆਣਿਆਂ ਦਾ ਕਹਿਣਾ ਹੈ ਕਿ ਜਦ ਬੰਦਾ ਲਿਖਤਾਂ ਰਾਹੀਂ ਆਪਣੇ ਦਿਮਾਗੀ ਸੰਤੁਲਨ ਖੋ ਬੈਠੇ ਤਾਂ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਸੋ ਇਸ ਚਿੱਠੀ ਪਿੱਛੋਂ ਮੈਂ ਸਰਵਰ ਨਾਲ ਚਿੱਠੀ ਪੱਤਰ ਬੰਦ ਕਰ ਦਿੱਤਾ ਇਹ ਸਭ ਕੁਝ ਮੈਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਸਾਂ ਪਰ ਸਵਰਾਂ ਦੀਆਂ ਲਿਖੀਆਂ ਕਿਤਾਬਾਂ ਸੰਤਾਂ ਦੇ ਕੌਤਕ ਜਦ ਬਾਜ਼ਾਰ ਵਿੱਚ ਆਈਆਂ ਤਾਂ ਬਹੁਤ ਸਾਰੇ ਵੀਰਾਂ ਨੂੰ ਦਾਸ ਨੂੰ ਜਵਾਬ ਬਣਾਉਣ ਲਈ ਪ੍ਰੇਰਣਾ ਦਿੱਤੀ ਇਸ ਲਈ ਇਹ ਲਿਖਣਾ ਪੈ ਰਿਹਾ ਹੈ ਆਰ ਆਰ ਐਸ ਅਤੇ ਕਾਮਰੇਡਾਂ ਦੇ ਪੈਟਰਨ ਤੇ ਕਾਲਾ ਅਫਗਾਨਾ ਅਤੇ ਉਸ ਦੇ ਸਾਰੇ ਸਮਰਥਕ ਆਪਣੀ ਮਨਮਰਜ਼ੀ ਦੀਆਂ ਤੁਕਾਂ ਗੁਰਬਾਣੀ ਵਿੱਚੋਂ ਕੱਢ ਕੇ ਅਤੇ ਕਸਵੱਟੀ ਬਣਾ ਕੇ ਆਪਣੀ ਲਿਖਤਾਂ ਵਿੱਚ ਸਾਰੇ ਸਿੱਖ ਜਗਤ ਨੂੰ ਬ੍ਰਾਹਮਣਵਾਦੀ ਆਰਆਰਐਸ ਦੇ ਏਜੰਟ ਪੰਥ ਦਰੋਹੀ ਗਰਦਾਨ ਰਹੇ ਹਨ ਅਤੇ ਭੋਲੇ ਪਾਲੇ ਗੁਰਬਾਣੀ ਅਤੇ ਇਤਿਹਾਸ ਤੋਂ ਨਾਵਾਕਫ ਵੀਰ ਇਹਨਾਂ ਨੂੰ ਦੁਸ਼ਟ ਪ੍ਰਚਾਰ ਤੋਂ ਕਬੂਲ ਨੂੰ ਕਬੂਲ ਰਹੇ ਹਨ ਗੁਰਬਾਣੀ ਵਿੱਚ ਆਇਆ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅੰਗ 463 ਨਾਲ ਹੀ ਇਹ ਵੀ ਆਇਆ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਅੰਗ 462 ਸਮਝਦਾਰ ਬੰਦੇ ਲਈ ਦੋਨੋਂ ਵਿਚਾਰ ਆਪਾ ਵਿਰੋਧੀ ਹੁੰਦਿਆਂ ਵੀ ਚੱਲ ਰਹੇ ਪ੍ਰਕਰਨ ਅਨੁਸਾਰ ਠੀਕ ਹਨ ਪਰ ਜੇ ਕੋਈ ਬੰਦਾ ਇੱਕ ਨੂੰ ਆਧਾਰ ਬਣਾ ਕੇ ਦੂਸਰੀ ਨੂੰ ਨਕਾਰੇ ਤਾਂ ਉਹ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰ ਰਿਹਾ ਹੁੰਦਾ ਹੈ ਕਾਲਾ ਅਫਗਾਨਾ ਨੇ ਇਹੀ ਪੱਧਤੀ ਧਾਰਨ ਕੀਤੀ ਹੈ ਸਤਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਵਿਦਾਰੇ ਅੰਗ 574 ਨੂੰ ਆਧਾਰ ਬਣਾ ਕੇ ਦਸ਼ਮੇਸ਼ ਪਿਤਾ ਵੱਲੋਂ ਖਾਲਸਾ ਪੰਥ ਨੂੰ ਬਖਸ਼ਿਸ਼ ਲੋਹੇ ਦੀ ਖੜਗ ਨੂੰ ਨਕਾਰਿਆ ਹੈ ਜਦ ਕਿ ਸਭ ਨੂੰ ਪਤਾ ਹੈ ਗਿਆਨ ਖੜਗ ਨਾਲ ਮਨ ਤੇ ਫਤਿਹ ਪਾਉਣੀ ਹੈ ਤੇ ਲੋਹੇ ਦੀ ਖੜਗ ਨਾਲ ਮੈਦਾਨੇ ਜੰਗ ਵਿੱਚ ਦੁਸ਼ਮਣ ਤੇ ਫਤਿਹ ਪਾਉਣੀ ਹੈ ਗਿਆਨ ਖੜਗ ਲੈ ਮਨਸਿਓ ਲੂਝੈ ਮਨਸਾ ਮਨੇ ਸਮਾਈ ਹੈ ਅੰਗ 1022 ਕਾਲਾ ਅਫਗਾਨਾ ਦੀ ਹਰ ਗੱਲ ਨੂੰ ਸਹੀ ਜਾਣ ਕੇ ਉਸਦੇ ਚੇਲੇ ਸਭਰਾ ਨੇ ਵੀ ਸੰਤਾਂ ਦੇ ਕੌਤਕ ਵਿੱਚ ਪੰਥ ਪ੍ਰਮਾਣਿਤ ਹਸਤੀ ਦੀ ਨਿੰਦਾ ਕੀਤੀ ਹੈ ਜੋ ਕਿ ਅਸੀਂ ਅੱਗੇ ਪਰਤ ਦਰ ਪਰਤ ਖੋਲ੍ਹ ਕੇ ਸੰਗਤਾਂ ਦੇ ਅੱਗੇ ਪੇਸ਼ ਕਰਾਂਗੇ